ਸ਼ਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੇ ਨਾਨਕ ਸੇ ਸੁਹਾਗਣੀ ਜੇ ਸਤਗੁਰ ਮਾਹੇ ਸਮਾਹੇ ਸਭਨਾ ਕਾ ਪਿਰ ਏਕ ਹੈ ਸਾਰਿਆਂ ਦਾ ਪਿਰ ਏਕ ਹੈ ਇੱਕੋ ਹੀ ਹੈ ਉਹ ਕੌਣ ਹੈ ਹਰ ਘਟ ਘਟ ਮੈਂ ਹਰ ਜੂ ਬਸ ਹੈ ਉਹ ਕੌਣ ਹੈ ਸਤਗੁਰ ਪਿਰ ਬਿਨ ਖਾਲੀ ਨਹੀਂ ਸਤਗੁਰ ਤੇ ਖਾਲੀ ਕੋਈ ਨਹੀਂ ਸਤਗੁਰ ਹੀ ਪਿਰ ਹੈ ਹਰ ਹੀ ਪਿਰ ਹੈ ਨਾਨਕ ਸੋ ਸੋ ਆਗਣੀ ਨਾਨਕ ਕਹਿੰਦਾ ਉਹ ਸੁਹਾਗਣੀਆਂ ਨੇ ਜੇ ਸਤਗੁਰ ਮਾਹੇ ਸਮਾਈ ਜਿਨ੍ਹਾਂ ਦਾ ਸੁਭਾਅ ਸਤਗੁਰ ਦੇ ਸੁਭਾਅ ਵਿੱਚ ਲੀਨ ਹੋ ਗਿਆ ਜਿਨ੍ਹਾਂ ਨੇ ਸਤਗੁਰ ਦਾ ਸੁਭਾਅ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰਤਾ ਸਤਗੁਰ ਦੇ ਹੁਕਮ ਦੇ ਅੱਗੇ ਸਤਗੁਰ ਦੀ ਮਰਜ਼ੀ ਦੇ ਅੱਗੇ ਆਪਣੀ ਮਰਜ਼ੀ ਕੁਰਬਾਨ ਕਰ ਦਿੱਤੀ ਠੀਕ ਹੈ ਜੀ ਮਾਰੂ ਰਾਗ ਵਿੱਚ ਵਿਵੇਕ ਬੁੱਧੀ ਦੀ ਗੱਲ ਜ਼ਿਆਦਾ ਹੋ ਰਹੀ ਹੈ ਹੁਣ ਜੀ ਮਹੱਲਾ ਤੀਜਾ ਮਨ ਕੇ ਅਧਿਕ ਤਰੰਗ ਕਿਉ ਦਰ ਸਾਹਿਬ ਛੁੱਟੀਐ ਜੇ ਰਾਚੇ ਸੱਚ ਰੰਗ ਗੂੜੇ ਰੰਗ ਅਪਾਰ ਕੈ ਮਨ ਦੇ ਤਾਂ ਬਹੁਤ ਸਾਰੇ ਤਰੰਗਾਂ ਹੁੰਦੀਆਂ ਨੇ ਇਹਦੇ ਵਿੱਚ ਬੜੀਆਂ ਲਹਿਰਾਂ ਹੁੰਦੀਆਂ ਨੇ ਬੜੀਆਂ ਇੱਛਾਵਾਂ ਪੈਦਾ ਹੁੰਦੀਆਂ ਨੇ ਕਿਉਂ ਦਰ ਸਾਹਿਬ ਛੁੱਟੀਐ ਜੇ ਤਰੰਗਾਂ ਮਨ ਚੋਂ ਲਗਾਤਾਰ ਉੱਠਦੀਆਂ ਰਹਿਣ ਨਾ ਫਿਰ ਸਾਹਿਬ ਦੇ ਦਰ ਛੁਟਕਾਰਾ ਨਹੀਂ ਹੈ ਛੁਟਕਾਰਾ ਕਿਵੇਂ ਹੋਵੇ ਛੁਟਕਾਰਾ ਉਹ ਤਰੰਗਾ ਬੰਦ ਹੋਈਆਂ ਤੇ ਮਨ ਮਰੇ ਤੇ ਜੇ ਰਾਚੇ ਸੱਚ ਰੰਗ ਜੇ ਸੱਚ ਦੇ ਰੰਗ ਵਿੱਚ ਰੰਗ ਲਈਏ ਮਨ ਨੂੰ ਜੇ ਰਾਚੇ ਸੱਚ ਰੰਗ ਗੂੜੇ ਰੰਗ ਅਪਾਰ ਕੈ ਮਨ ਉਹਦੇ ਵਿੱਚ ਗੂੜੇ ਰੰਗ ਦੇ ਸਮਾਜ ਸਾਰੀਆਂ ਬੇਤਰੰਗ ਕੋਈ ਉੜਦੀ ਹੋਈ ਨਹੀਂ ਤਰੰਗ ਹੁੰਦੀ ਹੈ ਤਿੰਨ ਪ੍ਰਕਾਰ ਦਾ ਰੰਗ ਤਿੰਨ ਪ੍ਰਕਾਰ ਦਾ ਰੰਗ ਹੈ ਕਦੇ ਕੋਈ ਕਦੇ ਕੋਈ ਕਦੇ ਕੋਈ ਜੇ ਗੂੜੇ ਰੰਗ ਛੱਡ ਜਾ ਫਿਰ ਫਿਰ ਤਿੰਨ ਦੀਦੇ ਹੀ ਨਹੀਂ ਉਹਦੇ ਵਿੱਚ ਸਮਾ ਜਾਂਦੇ ਨੇ ਪਹਿਲਾ ਦੂਆ ਤੀਆ ਰੰਗ ਗਾਇਆ ਉਹਦੇ ਤੇ ਨਹੀਂ ਲੱਗਦਾ ਦਾਗ ਉਹਦਾ ਚੌਥਾ ਰੰਗ ਹੈ ਤੁਰਿਆ ਪਦ ਦੇ ਵਿੱਚ ਤਿੰਨੇ ਸਮਾ ਜਾਂਦੇ ਨੇ ਰਾਜਗੁਣ ਤਮਗੁਣ ਸਤਗੁਣ ਤਿੰਨੇ ਗਾਇਬ ਹੋ ਜਾਂਦੇ ਨੇ ਜਾਂ ਤੁਰਿਆ ਪਦ ਆਉਂਦਾ ਹੈ ਜਾਂ ਨਾਮ ਦੀ ਭੁੱਖ ਲੱਗਦੀ ਹੈ ਫਾਇਦਾ ਹੁੰਦੀ ਹੈ ਫਿਰ ਮਾਇਆ ਦੀ ਭੁੱਖ ਗਾਇਬ ਹੋ ਜਾਂਦੀ ਹੈ ਉਹ ਪਾਰ ਉਹਦਾ ਫਿਰ ਪਾਰ ਨਹੀਂ ਹੈ ਪਾਇਆ ਜਾ ਸਕਦਾ ਹਾਂਜੀ ਨਾਨਕ ਗੁਰ ਪ੍ਰਸਾਦੀ ਛੁੱਟੀ ਹੈ ਜੇ ਚਿੱਤ ਲੱਗੈ ਸੱਚ ਗੁਰ ਨਾਲ ਛਡਕਾਰਾ ਹੁਣ ਜੇ ਚਿੱਤ ਲੱਗਾ ਸੱਚ ਜੇ ਚਿੱਤ ਸੱਚ ਨਾਲ ਜੁੜ ਜਵੇ ਤਾਂ ਛਡਕਾਰਾ ਜਿੰਨਾ ਚਿਰ ਝੂਠ ਨਾਲ ਜੁੜਿਆ ਹੋਇਆ ਉਹਨਾਂ ਜਿਹੜੇ ਜੰਮਣ ਵੱਲ ਮਾਇਆ ਨਾਲ ਜੁੜਿਆ ਹੋਇਆ ਉਹਨਾਂ ਜਿਹੜੇ ਜੰਮਣ ਵੱਲ ਬਸ ਸੱਚ ਨਾਲ ਜੁੜ ਗਿਆ ਜੰਮਣ ਵੱਲ ਖਤਮ ਹਾਂਜੀ ਪੌੜੀ ਹਰ ਕਾ ਨਾਮ ਅਮੋਲ ਹੈ ਕਿਉ ਕੀਮਤ ਕੀਜੈ ਆਪੇ ਸ੍ਰਿਸ਼ਟ ਸਭ ਸਾਜੀਨ ਆਪੇ ਵਰਤੀਜੈ ਹਰ ਕਾ ਨਾਮ ਹੈ ਉਹਦੀ ਕੋਈ ਕੀਮਤ ਨਹੀਂ ਹੈ ਬੇਕੀਮਤੀ ਹੈ ਮੋਲ ਹੈ ਉਹ ਮੁੱਲ ਨਹੀਂ ਮਿਲਦਾ ਕਿਤੋਂ ਕਿਉਂ ਕੀਮਤ ਕੀ ਜਾ ਉਹਦੀ ਕੀਮਤ ਕਿਵੇਂ ਪਾਈ ਜਾ ਸਕਦੀ ਹੈ ਕਿਵੇਂ ਕੀਮਤ ਪਾਵੇ ਉਹਦੀ ਕੀਮਤ ਕਿਵੇਂ ਉਹਦੀ ਦਵੇ ਕਿੱਥੋਂ ਲਵੇ ਆਪੇ ਸਿਰਸ ਸਭ ਸਾਜੀਆਂ ਨੂੰ ਆਪੇ ਵਰਤੀਜਾ ਆਪੇ ਹੀ ਪਰਮੇਸ਼ਰ ਨੇ ਸਿਰਸੀ ਸਾਜੀ ਹੈ ਆਪੇ ਹੀ ਵਰਤਾਉਂਦਾ ਨਾਮ ਜਿੱਥੇ ਜੀ ਸਾਰਿਆਂ ਨੂੰ ਗਿਆਨ ਆਪੇ ਹੀ ਦੇ ਰਿਹਾ ਹੈ ਸਾਰੀਆਂ ਪੌੜੀਆਂ ਚੜਾ ਰਿਹਾ ਹੈ 84 ਲੱਖ ਦੀਆਂ ਪੌੜੀਆਂ ਜੂਨਾਂ ਚੜ ਰਹੀ ਉਹਦੇ ਗਿਆਨ ਵਧ ਰਿਹਾ ਸਭ ਦਾ ਆਖਰ ਆਦਮੀ ਦੇ ਜਾਨੂ ਚਲੇ ਜਾਂਦਾ ਆਦਮੀ ਜੂਨ ਦੇ ਵਿੱਚ ਫਿਰ ਜਨਮ ਦੇ ਵਿੱਚ ਜੇ ਇਹਨੂੰ ਇਹਦਾ ਗਿਆਨ ਪੂਰਾ ਹੋ ਜਵੇ ਫਿਰ ਇਹ ਆਪਣੇ ਮੂਲ ਨੂੰ ਪਛਾਣ ਕੇ ਫਿਰ ਆਪਣੇ ਘਰ ਚਲੇ ਜਾਂਦਾ ਆਤਮ ਗਿਆਨੀ ਆਤਮ ਦਰਸ਼ੀ ਹੋ ਕੇ ਆਪਣੇ ਅਤੀਤ ਨਾਲ ਜਾ ਜੁੜਦਾ ਅਤੀਤ ਰੂਪ ਦੇ ਵਿੱਚ ਸਮਾ ਜਾਂਦਾ ਹਾਂਜੀ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਵਿਗਾਸਿਆ ਇਵ ਹਰ ਰਸ ਪੀਜੈ ਗੁਰਮੁਖਾਂ ਨੇ ਤਾਂ ਸਦਾ ਪਰਮੇਸ਼ਰ ਦੀ ਹੀ ਸਿਫਤ ਸਲਾਹ ਕੀਤੀ ਹੈ ਹਾਰ ਦੀ ਸਿਫਤ ਸਲਾਹ ਕੀਤੀ ਹੈ ਸੱਚ ਕੀਮਤ ਕੀਜੈ ਉਹਨਾਂ ਨੇ ਕੀਮਤ ਵੀ ਸੱਚੀ ਕੀਤੀ ਹੈ ਜੋ ਕੁਝ ਕਿਹਾ ਉਹ ਵੀ ਸੱਚ ਕਿਹਾ ਉਹਦੇ ਬਾਰੇ ਜਿੰਨਾ ਉਹਦਾ ਗੁਣ ਗਾਇਨ ਕੀਤਾ ਸੱਚਾਈ ਕੀਤਾ ਸੱਚ ਕੀਮਤ ਕੀ ਜਾਏਗਾ ਸੱਚ ਕੀਮਤ ਕੀਜੈ ਸੱਚ ਕੀਮਤ ਕੀਜੈ ਸੱਚ ਦੀ ਜੋ ਕੀਮਤ ਕਰੀ ਹੈ ਉਹਨਾਂ ਨੇ ਸੱਚ ਦੀ ਸਿਫਤਸਲਾ ਕਰੀ ਹੈ ਜੋ ਗੁਰਮਖਾਂ ਨੇ ਉਹ ਠੀਕ ਹੈ ਕੀਤੀ ਹੈ ਉਹਨਾਂ ਨੇ ਕੀਤੀ ਹੈ ਥੋੜੀ ਬਹੁਤੀ ਜੋ ਕੀਤੀ ਹੈ ਹਾਂਜੀ ਗੁਰ ਸ਼ਬਦੀ ਕਮਲ ਵਿਗਾਸਿਆ ਇਉ ਹਰ ਰਸ ਪੀਜੈ ਗੁਰੂ ਦੇ ਉਪਦੇਸ਼ ਨਾਲ ਸਤਗੁਰ ਦੇ ਉਪਦੇਸ਼ ਨਾਲ ਉਹਨਾਂ ਦਾ ਜਿਹੜਾ ਹਿਰਦਾ ਕਮਲ ਖਿੜ ਗਿਆ ਵਿਗਾਸ ਹੋ ਗਿਆ ਉਹਨਾਂ ਦੇ ਅੰਦਰ ਉਹਨਾਂ ਦੇ ਇੰਨਾ ਪ੍ਰਕਾਸ਼ ਹੋ ਗਿਆ ਜਿਵੇਂ ਧਰ ਉੱਪਰ ਆਕਾਸ਼ ਵਿਕਾਸ ਉਹਨੂੰ ਕਹਿੰਦੇ ਨੇ ਧਰ ਉੱਪਰ ਆਕਾਸ਼ ਜਿੰਨਾ ਪ੍ਰਕਾਸ਼ ਹੋ ਜਾਣਾ ਪ੍ਰਕਾਸ਼ ਹੋ ਜਾਣਾ ਬ੍ਰਹਮ ਗਿਆਨੀ ਦਾ ਮਨ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼ ਇਹ ਹਰ ਰਸ ਪੀਜਾ ਇਸ ਅਵਸਥਾ ਦੇ ਵਿੱਚ ਉਹਨਾਂ ਨੇ ਹਰ ਰਸ ਪੀਤਾ ਤਾਂ ਕਿ ਤੇ ਹਰ ਰਸ ਦੀ ਪ੍ਰਾਪਤੀ ਹੋਈ ਹੈ ਆਵਣ ਜਾਣਾ ਠਾਕਿਆ ਸੁਖ ਸਹਿਜ ਸਵੀਜੈ ਆਣਾ ਜਾਣਾ ਸੀ ਠਾਕਿਆ ਰੁਕ ਗਿਆ ਆਉਣਾ ਜਾਣਾ ਖਤਮ ਹੋ ਗਿਆ ਸੁਖ ਸਹਿਜ ਸਹਿਜ ਸੁਖ ਹੋ ਗਿਆ ਜਾਗਰਤ ਅਵਸਥਾ ਦੇ ਵਿੱਚ ਆਲਾ ਸੁਖ ਹੋ ਗਿਆ ਜਾਗੇ ਇਹ ਸੁੱਤਿਆਂ ਪਿਆਂ ਦਾ ਸੁਖ ਹੈ ਅਲਪ ਸੁਖ ਉਹਨਾਂ ਨੂੰ ਪਰਮ ਸੁਖ ਹੋ ਗਿਆ ਸੁਖ ਸਹਿਜ ਸੁਬੀਜਾ ਬਸ ਆਨੰਦਿਤ ਨੇ ਹੁਣ ਹੁਣ ਉਹਨਾਂ ਨੂੰ ਬਹੁਤੀ ਸੁਬੀਜਾ ਸੌਂਗੇ ਸਮਝ ਲਓ ਮੰਨੋ ਬੇਫਿਕਰ ਹੋ ਗਏ ਨਿਸ਼ਚਿੰਤ ਹੋ ਗਏ ਅਚਿੰਤ ਅਚਿੰਤ ਹੋ ਕੇ ਬਸ ਗਏ ਇੱਥੇ 7ਵੀਂ ਪੌੜੀ ਸਮਾਪਤੀ ਹੈ ਜੀ